Μη हा जीारो गुरजर जो ਤਾਤ ਪਰਾਈ ਤਾਤ ਪਰਾਈ ਤੁਮਦਾ ਛੱਡ ਕੇ ਤਾਂ ਜੜੋਗੇ ਸਤਿਗੁਰੂ ਦੇ ਨਾਲ ਬਈ ਇੱਕ ਤੇ ਪਰਾਈ ਜੀਵ ਵੇਖ ਕੇ ਜਿਹੜਾ ਮਨ ਸਰਦਾ ਜੇ ਨਾ ਇਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇਹ ਅਰਦਾਸ ਕਰੋ ਸੱਚੇ ਪਾਤਸ਼ਾਹ ਹਟ ਜਾਏ ਤਾਤ ਪਰਾਈ ਤੁਮਦਾ ਛੱਡ ਕੇ ਸਤਿਗੁਰੂ ਤੋਂ ਇਹ ਗਿਆਨ ਮੰਗੋ ਇਹ ਮੰਗ ਜੇ ਜਿਸ ਜਾ ਕੇ ਅੰਤਰ ਹੋਗਾ ਤਾਤ ਪਰਾਈ ਤਾ ਕਾ ਕਦੀ ਨਾ ਹੋਵੇ ਪਰ ਤੀਰਜ ਧਰਮ ਦਇਆ ਸਚ ਸੰਜਮ ਤੀਰਜ ਧਰਮ ਦਇਆ ਆ ਜੋ ਕੁਛ ਇੱਥੇ ਮਿਲਦਾ ਨਾ ਕਫਾ ਇੱਥੋਂ ਇਹੋ ਹੀ ਮਿਲਦਾ ਤੀਰਜ ਧਰਮ ਦਇਆ ਸਚ ਸੰਜਮ ਨਾਮ ਦਾ ਨਿਸ਼ਨਾਨ ਮੰਗੋ ਤਾਂ ਕੀ ਹੋਵੇ हर दिलि दे रब दीवाल जिसे तोड़ो झूठ बोलना मरदार खाना जे जे करी जाएंगे तो नहीं सतला जुड़े जाना सुनिए सती बारी जदों परहेजदार बन जावे झूठ ना बोलेंगे ਤੇ फिर ਸਤ ਸੰਗਤ तो सतसंगत वाले ਵਾਲੇ ਬੰਨੇ ते की होगा फिर शब्द ਸ਼ਬਦ ਸੁਰਤ ਦਾ ਮੇਲ ਕਿ ਜਪੀਏ ਸਾਰੰਗ ਪਾਣੀ ਸ਼ਬਦਾਂ ਤੇ ਸੁਰਤ ਦਾ ਮੇਲ ਕਰਾਉਣਾ ਇੱਥੇ ਜਦੋਂ ਸ਼ਬਦਾਂ ਤੇ ਸੁਰਤ ਦਾ ਮੇਲ ਹੋ ਗਿਆ ਉਸ ਵੇਲੇ ਸਤ ਨੂੰ ਤੁਸੀਂ ਲੱਭਣਾ ਉਹ ਸਤ ਹੈ ਸਤਿਗੁਰੂ ਜਪੀਏ ਸਾਰੰਗ ਪਾਣੀ ਤੋ ਕੀ ਹੈ ਸੱਚ ਦੇ ਮਾਰਗ ਚੱਲਦੇ ਚੱਲਦੇ ਜਦੋਂ ਰਸਤੇ ਤੁਰ ਪਾਵਾਂਗੇ ਸੱਚ ਦੇ ਤੇ ਫਿਰ ਕੀ ਕਰੋ निंदिया चुगली छो ਤੇ ਆਖੋ ਕੀ ਹੈ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੈ ਸਤਿਗੁਰੂ ਦਰਗਾਹ ਵਿੱਚ ਸਾਥੋ ਲੇਖਾ ਪੁੱਛੇ ਨਾ ਕੋਈ ਮਰਨ ਤੋਂ ਪਹਿਲਾਂ ਅਮਰ ਹੋ ਜਾਏ ਅਮਰ ਦੀਏ ਅਰਜੋਈ ਕਾਮ ਕ੍ਰੋਧ ਧੰਕਾਰ ਦੇ ਤਾਈ ਫਿਰ ਭਰ ਭਵ ਸਾਗਰ ਵਿੱਚ ਰੋੜੋ ਰੋ ਦਿਲ ਦੇ ਟਾਲੀ ਜਦੋਂ ਫਿਰ ਸਤ ਦੇ ਨਾਲ ਜੁੜ ਜਾਵਾਂਗੇ ਨਾ ਫਿਰ ਸਤ ਸੰਗੀ ਬਣਾਂਗੇ ਜਦੋਂ ਸਤ ਸੰਗੀ ਬਣ ਗਏ ਸਤਗੁਰੂ ਦੇ ਨਾਲ ਜੁੜ ਜਾਵਾਂਗੇ ਤੇ ਫੇਰ ਬਣਾਂਗੇ ਪਰ ਗੁਰਮੁਖ ਪਿਆਰਿਓ ਜੁੜਨਾ ਔਖਾ ਬੜਾ ਕਿਉਂਕਿ ਜਿੰਨਾ ਚਿਰ ਪਰਹੇਜ਼ਗਾਰ ਬਣਦਾ ਨਹੀਂ ਸਤਗੁਰੂ ਦੀ ਦੱਸੀ ਹੋਈ ਮਰਿਆਦਾ ਦੇ ਮੁਤਾਬਕ ਚੱਲਦਾ ਨਹੀਂ ਗੁਰ ਕਹਿਆ ਸਾਕਾਰ ਕਮਾਵੋ ਗੁਰੂ ਜਿਹੜੀ ਗੱਲ ਆਂਦਾ ਉਹ ਗੱਲ ਨਹੀਂ ਮੰਨਦੇ ਤੇ ਉਂਝ ਪਜਾਮਾ ਵੀ ਚੰਗਾ ਪਾਉਨੇ ਹਾਂ ਕੁੜਤਾ ਵੀ ਚੰਗਾ ਹੈ ਪੱਗ ਵੀ ਬੜੀ ਵਧੀਆ ਹੈ ਤੇ ਅਸੀਂ ਕਰਨੇ ਵੀ ਆਪਣੇ ਮਨਵਾਲੇ ਆ ਬੜੇ ਸੱਚੇ ਸੁੱਚੇ ਪਰ ਗੁਰੂ ਦਾ ਆਖਾ ਨਹੀਂ ਮੰਨਦੇ ਜਿੰਨਾ ਚਿਰ ਸਤਿਗੁਰੂ ਜੀ ਕਹਿੰਦੇ ਨੇ ਤਿੰਨ ਗੁਰ ਸਿੱਖਾਂ ਕੋ ਹਰ ਸੰਤੁਸ਼ਟ ਹੈ